ਇਹ ਹੈ ਨਮੂਨੇ ਇਹ ਮਾਤਾ ਬੱਚਿਆਂ ਨੂੰ ਬਣਾ ਸਕਦੀਆਂ ਹਨ ਜਿਸ ਤਰ੍ਹਾਂ ਹੁਣ ਬੀਬੀਆਂ ਸ਼ਬਦ ਪੜ੍ਹਦੀਆਂ ਸੀ ਖਿਮਾ ਕਰਨਾ ਮੇਰੀ ਤੁਸੀਂ ਡਿਊਟੀ ਇਹ ਲਾਈ ਮੈਂ ਕਰੀਬਨ ਕਰੀਬਨ ਕੋਈ ਬੀਬੀਆਂ ਮਾਈਆਂ ਭਾਵੇਂ ਮੇਰੇ ਨਾਲੋਂ ਵੱਡੀਆਂ ਜਾਂ ਮੇਰੇ ਮੇਚ ਦੇ ਨਾ ਕੀ ਉਮਰ ਦੀਆਂ ਹੋਣਗੀਆਂ ਨਹੀਂ ਤੇ ਸਭ ਮੇਰੀਆਂ ਬੱਚੀਆਂ ਹਨ ਤੇ ਪਿਤਾ ਦਾ ਫਰਜ਼ ਹੈ ਬੱਚੀਆਂ ਨੂੰ ਸਿੱਖ ਮਤ ਦੇਣੀ ਪਹਿਲੀ ਚੀਜ਼ ਅਸੀਂ ਸ਼ਬਦ ਪੜ੍ਹਦੇ ਆ ਉਹ ਸ਼ਬਦ ਦਾ ਜੇ ਕੰਠ ਨਹੀਂ ਹੋ ਸਕਦਾ ਤੇ ਕਮ ਸੇ ਕਮ ਰੱਟਾ ਤੇ ਲਾਓ ਜਿਹੜਾ ਕਿ ਤੁਹਾਨੂੰ ਟੋ ਟੋ ਕੇ ਪੰਕਤੀਆਂ ਨਾ ਪੜਨੀਆਂ ਪੈਣ ਉਹ ਸਿੱਧੇ ਸਾਦੇ ਸ਼ਬਦ ਪੜੋ ਬੱਚੇ ਵੀ ਤੁਹਾਤੋਂ ਸਿੱਖਣਗੇ ਮੈਂ ਇਹ ਸ਼ਬਦ ਪੜ ਕੇ ਇਹਦੇ ਉੱਤੇ ਕੁਝ ਅਰਜ਼ਾਂ ਕਰਾਂਗਾ ਜਿਹੜਾ ਸ਼ੁਰੂ ਕੀਤਾ ਗੁਰੂ ਪੰਚਮ ਪਾਤਸ਼ਾਹ ਦਾ ਇੱਕ ਦੋ ਅਰਜ਼ਾਂ ਕਰ ਦੇ ਕਰ ਦੇਣੀਆਂ ਮੈਂ ਆਪਣਾ ਫਰਜ਼ ਸਮਝਦਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਨਾਲ ਅਸੀਂ ਅੱਜ ਇਹਨਾਂ ਮਾਤਾਵਾਂ ਦਾ ਦਿਨ ਮਨਾਉਂਦੇ ਹੋਏ ਕਿਉਂਕਿ ਸੰਤ ਤੇ ਭਗਤ ਤੇ ਗੁਰੂ ਤੇ ਪੀਰ ਸਭ ਮਾਤਾ ਨੇ ਸਭ ਨੂੰ ਜਨਮ ਦਿੱਤਾ ਲਿਖ ਦਿੱਤਾ ਧੰਨ ਧੰਨ ਪਿਤਾ ਤੇ ਧੰਨ ਧੰਨ ਕੁੱਲ ਤੇ ਧੰਨ ਧੰਨ ਸੋ ਜਾਨੀ ਜਿਨ ਗੁਰੂ ਜਣਿਆ ਮਾਏ ਤੋ ਉਹ ਮਾਤਾ ਧਨ ਹੈ ਆ ਮੈਂ ਤੁਹਾਡੇ ਸਾਹਮਣੇ ਸ਼ਬਦ ਪੜਦਾ ਇਹਦੇ ਵਿੱਚ ਯੋਗਦਾਨ ਮੇਰੀ ਮਾਤਾ ਦਾ ਤੇ ਮੇਰੀ ਭੈਣ ਦਾ ਹੈ ਬੀਬੀ ਅਮਰੋ ਦਾ ਮੈਂ ਵੀ ਸਵਾਹ ਦੇ ਉੱਤੇ ਲਿਖ ਕੇ ਅੱਖਰ ਸਿੱਖੇ ਹਨ ਪਰ ਉਹਨਾਂ ਦੀ ਜਿਹੜੀ ਧਾਰਨਾ ਸੀ ਜਿਹੜਾ ਉਹਨਾਂ ਦਾ ਨਿਤਨੇਮ ਸੀ ਨਿਯਮ ਸੀ ਉਸ ਚੀਜ਼ ਨੇ ਉਹਨਾਂ ਦੇ ਹੱਥ ਦੇ ਪ੍ਰਸਾਦੇ ਛਕੇ ਉਹ ਬੀਬੀ ਅਮਰੋ ਮੇਰੀ ਵੱਡੀ ਭੈਣ ਜਿਹਨੇ ਮੈਨੂੰ ਖਿਲਾਇਆ ਉਹ ਦੁੱਧ ਰੇੜਕਣ ਲੱਗੀ ਉਹ ਵੀ ਆਸਾ ਦੀ ਵਾਰ ਕੰਠ ਸੀ ਉਹਦੇ ਉਹ ਵੀ ਆਸਾ ਦੀ ਵਾਰ ਦਾ ਪਾਠ ਕਰਦੀ ਸੀ ਉਹ ਅੰਮ੍ਰਿਤ ਬਣ ਜਾਂਦਾ ਸੀ ਉਹ ਜਿਹੜਾ ਲੰਗਰ ਸੀ ਪੰਜ ਬਾਣੀ ਉਹਦੇ ਨਿਤਨੇਮ ਯਾਦ ਸੀ ਸ਼ਾਮ ਨੂੰ ਰਹਿ ਰਾਸ ਪੜ੍ਹਨੀ ਅਸੀਂ ਬੱਚਿਆਂ ਦੇ ਵਿੱਚ ਕਸੂਰ ਨਹੀਂ ਕੱਢ ਸਕਦੇ ਕਿ ਬੱਚੇ ਸਾਡੇ ਪੰਜਾਬੀ ਨਹੀਂ ਬੋਲਦੇ ਇਹ ਮਾਤਾ ਔਰ ਪਿਤਾ ਦੋਵਾਂ ਦਾ ਇੱਕ ਕਸੂਰ ਹੈ ਜਿਸ ਕਰਕੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ ਤੋ ਸ਼ਾਮ ਨੂੰ ਰਹਿ ਰਾਸ ਪੜਨੀ ਤੇ ਇਸ਼ਾਰੇ ਨਾਲ ਸਾਨੂੰ ਪ੍ਰਸਾਦਾ ਦੇਣਾ ਜੋ ਸਤਿਗੁਰੂ ਜੀ ਦਾ ਹੁਕਮ ਸੀ ਕਿ ਲੰਗਰ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਤੇ ਮਾਤਾ ਨੇ ਕਈ ਵਾਰੀ ਸਾਡੀ ਮਾਤਾ ਤੋਂ ਉਹਨੂੰ ਝਿੜਕਾਂ ਪੈ ਜਾਣੀਆਂ ਵੀ ਤੂੰ ਗੁੰਗੀ ਆ ਬੱਚਿਆਂ ਨੂੰ ਬੋਲ ਕੇ ਰੋਟੀ ਨਹੀਂ ਦਿੰਦੀ ਪਰ ਉਹ ਕੋਈ ਆਈ ਸੀ ਆਤਮਾ ਮੇਰੇ ਵਰਗਿਆਂ ਨੂੰ ਸੁਧਾਰਨ ਵਾਸਤੇ ਮੈਨੂੰ ਲੋਰੀਆਂ ਦਿੱਤੀਆਂ ਇਹ ਸੀ ਕਿ ਸਣੇ ਕੇਸੀ ਇਸ਼ਨਾਨ ਕੀਤੇ ਤੋਂ ਬਗੈਰ ਮੈਨੂੰ ਇਹ ਪਤਾ ਹੀ ਨਹੀਂ ਕਿ ਇਸ਼ਨਾਨ ਬਗੈਰ ਕੇਸਾਂ ਤੋਂ ਵੀ ਜਲ ਪਾਏ ਤੇ ਵੀ ਹੋ ਸਕਦਾ ਹੈ ਤੋ ਮੇਰਾ ਕਹਿਣ ਦਾ ਭਾਵ ਇਹ ਬੱਚਿਆਂ ਦਾ ਕੋਈ ਕਸੂਰ ਨਹੀਂ ਅਸੀਂ ਘਰ ਦੇ ਵਿੱਚ ਅੱਜ ਤੋਂ ਇਹ ਪਰਣ ਕਰੀਏ ਹੁਣ ਸਾਨੂੰ ਪਤਾ ਕੀ ਹੈ ਕਦੇ ਤਾਂ ਅਸੀਂ ABC ਜਾਂ ਅਲਫ ਬੇ ਜਾਂ ਊੜਾ ਐੜਾ ਸਿਖਾਉਂਦੇ ਸੀ ਹੁਣ ਸਾਨੂੰ ਪੰਜਾਬੀ ਦੀ ਬੋਲੀ ਦੀਆਂ ਗੱਲਾਂ ਤੁਸੀਂ ਅੱਜ ਤੋਂ ਬੀਬੀਆਂ ਇਹ ਪੜਨ ਕਰੋ ਵੀ ਅਸੀਂ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਗੱਲ ਪੰਜਾਬੀ ਦੀ ਸਿਖਾ ਦੇਵਾਂਗੇ ਜਾਂ ਉਹਨਾਂ ਨੂੰ ਇਹ ਕਹਾਂਗੇ ਕਿ ਤੂੰ ਪੰਜਾਬੀ 'ਚ ਮੇਰੇ ਨਾਲ ਗੱਲ ਕਰੇਗਾ ਤਾਂ ਤੈਨੂੰ ਜੇਬ ਖਰਚ ਜਾਂ ਪੈਸੇ ਮਿਲਣਗੇ ਜਾਂ ਤੈਨੂੰ ਕੋਈ ਕੱਪੜਾ ਮਿਲੇਗਾ ਕੋਈ ਕਰ ਸਕਦੇ ਇਸ ਤਰ੍ਹਾਂ ਤੁਸੀਂ ਕਰ ਸਕਦੀਆਂ ਨਿਰੇ ਅਸੀਂ ਮੈਂ ਵੀ ਸਿਫਤਾਂ ਕਰੀ ਜਾਵਾਂਗਾ ਬੇਬੇ ਨਾਨਕੀ ਦਾ ਜਿੱਦਾਂ ਉਹ ਤੁਲਸਾ ਬੇਬੇ ਨਾਨਕੀ ਦੀ ਨੌਕਰਾਣੀ ਸੀ ਉਹ ਸੁਲਤਾਨਪੁਰ ਉਹ ਵਾਰਤਾ ਹੋਈ ਸੀ ਸਤਿਗੁਰੂ ਜੀ ਉਸ ਵੇਲੇ ਸੁਲਤਾਨਪੁਰ ਸਨ ਤੋਂ ਬੇਬੇ ਨਾਨਕੀ ਦੇ ਜਾਂ ਮਾਤਾ ਤ੍ਰਿਪਤਾ ਦੇ ਮਾਤਾ ਜੀਵਨ ਕੌਰ ਦੇ ਉਹ ਕਿਆਦੂ ਜਿਹੜੀ ਨਾਂ ਕੀਗਾ ਤਰੂ ਦੀ ਮਾਤਾ ਸੀ ਉਹਦੇ ਉਹਨਾਂ ਮਾਤਾਵਾਂ ਦੇ ਮਾਤਾ ਇੰਦ ਕੌਰ ਜਿਸ ਤਰ੍ਹਾਂ ਖੇਮ ਕੌਰ ਜਿਹੜੀ ਸੀ ਇਹ ਵਿਸ਼ਨ ਸਿੰਘ ਦੀ ਮਾਤਾ ਮਾਤਾ ਗੁਜਰੀ ਸਭ ਜਿਆਦਿਆਂ ਦੀ ਦਾਦੀ ਇਹਨਾਂ ਦੀਆਂ ਅਸੀਂ ਸਾਖੀਆਂ ਕਰਨ ਦਾ ਸਾਨੂੰ ਸਵਾਦ ਤਾਂ ਹੀ ਹੈ ਕਿ ਅਸੀਂ ਆਪਣੇ ਬੱਚਿਆਂ 'ਚ ਇਹਨੂੰ ਕਹਿੰਦੇ ਮਾਤ ਬੋਲੀ ਮਾਤ ਬੋਲੀ ਹੁਣ ਅਸੀਂ ਜੇ ਆਪਣੀ ਸਕੀ ਮਾਂ ਦੇ ਨਾਲੋਂ ਪਿਆਰ ਤੋੜ ਕੇ ਮਤੇਰ ਮਾਂ ਦੇ ਨਾਲ ਸਾਡਾ ਪਿਆਰ ਹੋਵੇ ਜ਼ਿਆਦਾ ਪਹਿਲੇ ਕਸੂਰ ਦੱਸੋ ਕਿਸ ਦਾ ਮਾਤਾ ਦਾ ਕਿ ਬੱਚੇ ਦਾ ਬੱਚਾ ਜਿਸ ਵੇਲੇ ਜਨਮਦਾ ਹੈ ਅਬੋਧ ਹੈ ਨਾ Hindu ਜਨਮਦਾ ਨਾ ਮੁਸਲਮਾਨ ਜਨਮਦਾ ਨਾ ਸਿੱਖ ਜਨਮਦਾ ਨਾ ਈਸਾਈ ਜਨਮਦਾ ਬੱਚਾ ਬ੍ਰਹਮ ਇੱਕਦਮ ਜਨਮ ਕੇ ਆਉਂਦਾ ਉਸ ਦੇ ਉੱਤੇ ਤੁਸੀਂ ਜਿਸ ਉਹਨੂੰ ਪਹਿਲਾਂ ਹੀ ਤੁਸੀਂ ਨਾ ਕਿ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਨ ਲੱਪਾਓਗੇ ਜੇ ਮਾਂ ਪਹਿਲਾ ਕਸੂਰ ਸਭ ਤੋਂ ਮਾਤਾ ਦਾ ਹੈ ਉਹ ਮਾਤਾ ਉਹਨੂੰ ਇੱਥੇ ਦੀ ਭਾਸ਼ਾ ਦੀਆਂ ਗੱਲਾਂ ਦੱਸਣ ਲੱਪੈਗੀ ਉਹਦੇ ਨਾਲ ਗੱਲਾਂ ਕਰਨ ਲੱਪੈਗੀ ਤੇ ਉਹ ਬੱਚੇ ਨੂੰ ਉਹੋ ਹੀ ਗੱਲਾਂ ਆਉਣਗੀਆਂ ਅਸੀਂ ਉਹਨਾਂ ਨਾਲ ਇਹ ਕਰੀਬਨ ਕਰੀਬਨ ਸਾਰੀ ਦੁਨੀਆ ਤੇ ਇਸ ਵੇਲੇ ਇਹ ਦੁੱਖ ਬਣਿਆ ਹੈ ਕਿਸ ਕਰਕੇ ਇਹ ਕਲਯੁਗ ਦਾ ਪ੍ਰਭਾਵ ਹੈ ਇਸ ਨੂੰ ਮਲੇਸ਼ ਭਾਸ਼ਾ ਕਿਹਾ ਗਿਆ ਹੈ ਮਲੇਸ਼ ਭਾਸ਼ਾ ਪੜੇ ਕਹਿੰਦੇ ਅੰਗਰੇਜ਼ੀ ਖਾਰਸੀ ਤੇ ਪੈ ਖਾਰਸੀ ਹੈ ਇਸ ਤਰ੍ਹਾਂ ਕਰਕੇ ਬਚਨ ਆਉਂਦੇ ਉਹਦੇ ਵਿੱਚ ਤੇ ਉਹ ਕਰਮ ਧਰਮ ਸਭ ਖੋਦ ਹੈ ਸਾਰੇ ਕਰਮ ਧਰਮ ਖੋਏ ਜਾ ਸਕਦੇ ਹਨ ਸਾਨੂੰ ਇਹ ਚੀਜ਼ ਸਾਡੇ ਗੁਰੂਆਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪੰਜਾਬੀ ਅੱਖਰ ਬਣਾਏ ਇਹਨਾਂ ਦਾ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਨੇ ਉਹ ਉਹਦੇ ਵਿੱਚ ਸਾਡੀ ਬਾਣੀ ਲਿਖੀ ਗਈ ਬੱਚਿਆਂ ਨੂੰ ਅਸੀਂ ਜਿਸ ਤਰ੍ਹਾਂ ਰਾਤੀ ਵੀ ਮੈਂ ਅਰਜ਼ ਕੀਤੀ ਸੀ ਸਿਆਣਿਆਂ ਨੂੰ ਵੀ ਕਿ ਅਸੀਂ ਇਹ ਕੁਝ ਥੋੜੇ ਜਿਹਾ ਪਰਨ ਕਰੀਏ ਆ ਜੀਵਨ ਜਿਹੜਾ ਸਾਨੂੰ ਮਿਲਿਆ ਹੁਣੇ ਹੀ ਸੰਤਾਂ ਨੇ ਸਤਵਚਨ ਸੋਹਣਾ ਨੇ ਦੱਸਿਆ ਸੀ ਵੀ ਭਜਨ ਪੁੱਛਦੇ ਭਜਨ ਦੱਸ ਦਿੰਦੇ ਹਾਂਜੀ ਕਰਦੇ ਕਰਦੇ ਤੈਨੂੰ ਆ ਜਾਏਗਾ ਕਿਉਂਕਿ ਸਾਨੂੰ ਇੰਨੇ ਕਹਿਣ ਦੀ ਸਮਝਾਉਣ ਦੀ ਲੋੜ ਨਹੀਂ ਤੇ ਨਾ ਸਾਡੇ ਪਾ ਵਕਤ ਹੈ ਕਿਉਂਕਿ ਅਸੀਂ ਗਿਣਤੀ ਪੂਰੀ ਕਰਨੀ ਹੈ ਕਿ ਲਓ ਜੀ ਫਲਾਣੇ ਜਥੇਦਾਰ ਨੇ ਦੀਵਾਨ ਲਾਇਆ ਉੱਥੇ 50 ਸਰੀਰਾਂ ਨੇ ਭਜਨ ਪੁੱਛਿਆ ਕੰਨਾਂ ਦੇ ਭਜਨ ਦਾ ਜਾਂ ਤੇ ਸਾਡੇ ਪਾਏ ਦੀ ਫੁੱਲ ਪਾਵਰ ਹੋਵੇ ਅਸੀਂ ਪਾਵਰਫੁੱਲ ਹੋਈਏ ਕਿ ਜੇ ਅਸੀਂ ਤੁਰੇ ਜਾਂਦੇ ਤੇ ਗਲ ਜਫਾ ਪਾ ਕੇ ਭਜਨ ਦੱਸ ਲਈਏ ਉਹਦੀ ਬੁੱਧੀ ਬਦਲ ਲਈਏ ਉਹ ਕਮਾਈ ਸਾਡੇ ਪਾਸ ਨਹੀਂ ਉਹ ਨਾਮਧਾਰੀਆਂ ਪਾਸ ਕਦੇ ਸੀ ਆ ਜਿਹੜਾ ਮੈਂ ਸ਼ਬਦ ਲਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਇਸ ਮਨੁੱਖ ਦੇ ਦਾ ਕੋਈ ਲਖਸ਼ ਸੀ ਜਿਹੜੀਆਂ ਚਿੜੀਆਂ ਚਿੜੀਆਂ ਦੇ ਬੱਚੇ ਪਹਿਲਾਂ ਤਾਂ ਬੋਲਦੇ ਆਉਂਦੇ ਨਹੀਂ ਕਾਵਾਂ ਦੇ ਵੀ ਨਹੀਂ ਬੋਲਦੇ ਆਉਂਦੇ ਉਹ ਕਹਿੰਦੇ ਜਿਸ ਵੇਲੇ ਕੋਇਲ ਕੋਇਲ ਤਾਂ ਨਾਂ ਕੀਗਾ ਕਾਂ ਕਾਂ ਦੇ ਘਰ ਵਾਲੀ ਜਿਹੜੀ ਕਾਉਣੀ ਆ ਉਹਨਾਂ ਦੇ ਇਕੱਠੇ ਬੱਚੇ ਪਲ ਪਲ ਜਾਂਦੇ ਹਨ ਮਗਰ ਜਦੋਂ ਕੋਇਲ ਜਾ ਕੇ ਬੋਲਦੀ ਹੈ ਤਾਂ ਉਹ ਫੇ ਕੋਇਲ ਦੇ ਜਿਹੜੇ ਬੱਚੇ ਆ ਉਹ ਕੋਇਲ ਦੇ ਮਗਰ ਆਵਾਜ਼ ਲਾਉਂਦੇ ਹਨ ਉਹ ਇਸੇ ਤਰ੍ਹਾਂ ਮਾਂ ਜਿਹੜੀ ਆ ਉਹ ਚਿੜੀਆਂ ਜਿਹੜੀਆਂ ਉਹ ਆਪਣੇ ਬੱਚੇ ਕਦੀ ਨਾ ਕੀ ਹੈ ਚਿੜੀਆਂ ਨੇ ਹੋਰ ਤਰ੍ਹਾਂ ਕੁਝ ਚਿੜੀਆਂ ਨੇ ਕਾਂ ਕਾਂ ਕਰਨਾ ਤੁਸੀਂ ਸੁਣਿਆ ਹੋਵੇਗਾ ਚਿੜੀਆਂ ਜਿੰਨੀਆਂ ਪੈਦੀਆਂ ਉਹ ਚਿੜਚਿੜ ਚਿੜਚਿੜ ਚਿੜਚਿੜ ਕਰਦੀਆਂ ਮੋਰ ਜਿਹੜੇ ਉਹ ਉਹ ਨਾ ਕਹੇਗਾ ਪੀਓ ਪੀਓ ਕਰਦੇ ਪਪੀਹਾ ਪ੍ਰਿਓ ਪ੍ਰਿਓ ਕਰਦਾ ਕੋਇਲ ਕੂਹੋ ਕੂਹੋ ਕਰਦੀ ਹੈ ਉਹਨਾਂ ਦੀ ਆਪਣੀਆਂ ਆਪਣੀਆਂ ਬੋਲੀਆਂ ਕਦੀ ਕਿਸੇ ਦੀ ਬੋਲੀ ਅਸੀਂ ਤੇ ਜਾਨਵਰਾਂ ਨੂੰ ਵੀ ਨਿਗਰ ਗਏ ਉਹਨਾਂ ਬੋਲੀ ਆਪਣੀ ਨਹੀਂ ਬਦਲ ਬਦਲੀ ਜੇ ਘੋੜਾ ਜਾਂ ਗਧਾ ਜਾਂ ਹੋਰ ਗਊ ਜਿੰਨੇ ਪਸ਼ੂ ਪੰਛੀ ਆ ਉਹਨਾਂ ਦੇ ਬੱਚੇ ਕਿਉਂ ਉਹਨਾਂ ਦੀ ਬੋਲੀ ਬੋਲਦੇ ਆ ਆ ਸਾਡੇ ਬੱਚੇ ਕਿਉਂ ਬਗਾਨੀ ਬੋਲੀ ਬੋਲਦੇ ਆ ਇਹ ਮਾਤਾਵਾਂ ਦਾ ਇੱਕ ਫਰਜ਼ ਹੈ ਬੱਚਿਆ ਪਹਿਲੀ ਗੱਲ ਤੇ ਮਾਤਾ ਜਿਹੜੀ ਇਸਤਰੀ ਹੈ ਜਾਤ ਉਹ ਬੱਚੇ ਤੋਂ ਬਗੈਰ ਸੁਭਾਏਮਾਨ ਨਹੀਂ ਇਹ ਸ਼ਾਸਤਰ 'ਚ ਲਿਖਿਆ ਹੈ ਜਦੋਂ ਅਕਾਲ ਪੁਰਖ ਕਿਰਪਾ ਕਰਕੇ ਲੜਕਾ ਜਾਂ ਲੜਕੀ ਦਿੰਦਾ ਹੈ ਉਹ ਉਸ ਦੀ ਡਿਊਟੀ ਹੈ ਪਿਤਰੀ ਰੇਣ ਇਸ ਨੂੰ ਕਹਿੰਦੇ ਹਨ ਇੱਕ ਦੇਵ ਰੇਣ ਹੈ ਇੱਕ ਪਿਤਰੀ ਰੇਣ ਹੈ ਇੱਕ ਗੁਰੂ ਰੇਣ ਹੈ ਤਿੰਨ ਕਰਦੇ ਹਨ ਸਾਡੇ ਤੇ ਇਹਨਾਂ ਤੋਂ ਅਸੀਂ ਸੁਰਖਰੂ ਹੋਣਾ ਹੈ ਦੇਵ ਰੇਣ ਜਿਹੜਾ ਹੋਮ ਕਰਦੇ ਹੋ ਯਗ ਹੋਮ ਨਾਮਧਾਰੀ ਦੂਸਰੇ ਲੋਕ ਹਟ ਗਏ ਕਦੇ ਇਹਨਾਂ ਸਾਡੇ ਚਰਵਾਜ ਸੀ ਕਿ ਅਸੀਂ ਸਧਾਰਨ ਪਾਠ ਦਾ ਭੋਗ ਨਹੀਂ ਸੀ ਪਾ ਸਕਦੇ ਬਗੈਰ ਹਮਨ ਕੀਤੇ ਤੋਂ ਭਾਵੇਂ ਕਈਆਂ ਪਿੰਡਾਂ ਤੋਂ ਸਿੰਘ ਇਕੱਠੇ ਕਰਨੇ ਪੈਂਦੇ ਸੀ ਹਮਨ ਵਾਸਤੇ ਸੱਤ ਹੁਣ ਸਾਡੇ ਪਾਕੇ ਉਹ ਵੀ ਬੜਾ ਸਭ ਕੁਝ ਬੜਾ ਮਗਰ ਅਸੀਂ ਹਮਨ ਨਹੀਂ ਕਰ ਸਕਦੇ ਆਮ ਸਤਿਗੁਰਾਂ ਦੀ ਕਿਰਪਾ ਨਾਲ ਮੈਂ ਤੇ ਗੁਰਦੇਵ ਨੂੰ ਲੈ ਕੇ ਕੱਲਾ ਹੀ ਨਾ ਕਿਗਾ ਹਰੇਕ ਹਫਤੇ ਉੱਥੇ ਨਰੋਬੀ ਹਮਨ ਕਰਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਰੀ ਬਾਣੀ ਸਾਰੀ ਕੰਠ ਦੀ ਮੈਂ ਬਾਣੀ ਪੜ ਦੇਣੀ ਉਹਨੇ ਅਹੂਤੀ ਪਾ ਦੇਣੀ ਤੇ ਹਮਨ ਦੋਹਾਂ ਪੇ ਪੁੱਤਾਂ ਨੇ ਕਰ ਲੈਣਾ ਬਾਣੀ ਪੜਨੀ ਹੈ ਤੋਂ ਮੇਰਾ ਮਤਲਬ ਹਵਨ ਕਰਨਾ ਇਹ ਹੈ ਦੇਵਰੇਣ ਦੇਵਤਿਆਂ ਦੀਆਂ ਚੀਜ਼ਾਂ ਦਿੱਤੀ ਹੋਈਆਂ ਗਊ ਘਾਹ ਖਾਂਦੀ ਹੈ ਬੁੱਠੇ ਘਾਹ ਚਰੈ ਨਿਤ ਸੁਰਹੀ ਤੇ ਸਾਧਨ ਦਹੀਂ ਬਲੋਵੇ ਤਿਤ ਉਹ ਹੋਮ ਸਗ ਜਗ ਸਭ ਪੂਜਾ ਤੇ ਪਈਏ ਕਾਜ ਸੋ ਹੈ ਮੀਂਹ ਵਰਦਾ ਹੈ ਦੇਵਤੇ ਬਰਾਉਂਦੇ ਐ ਉਹ ਤੋਂ ਘਾ ਪੈਦਾ ਹੁੰਦਾ ਹੈ ਉਹ ਘਾ ਖਾ ਕੇ ਗਊ ਦੁੱਧ ਦਿੰਦੀ ਹੈ ਉਹ ਚੋਂ ਮੱਖਣ ਨਿਕਲਦਾ ਹੈ